ਤੇ ਅਸੀਂ ਦੇਖੋ ਛੁਟਕਾਰਾ ਪਾ ਲਿਆ ਹੈ ਅਸਾਂ ਤੇਰੇ ਕੋਲ ਆਪਣਾ ਮੁਕਤੀ ਹਾਸਲ ਕਰ ਹੈ ਕਿ ਤਰ੍ਹਾਂ ਹਮ ਛੂਟੇ ਤੁਮ ਆਰਾ ਦੇ ਅਸੀਂ ਤੇਰਾ ਸਿਮਰਨ ਕਰਕੇ ਕੋ ਛੁਟਕਾਰਾ ਪਾ ਲਿਆ ਆ ਤੇ ਤੈਨੂੰ ਅਸਾਂ ਪਿਆਰ ਦੀਆਂ ਬੰਨਣਾ ਵਿੱਚ ਬੰਨ ਲਿਆ ਆ ਇਸ ਵਾਤੇ ਹੁਣ ਤੂੰ ਆਪਣਾ ਜਾਰਾ ਕਰ ਇਹਨੇ ਸਮਝ ਗਿਆ ਮੈਂ ਵੀ ਤੋ ਸਕਦਾ ਤੇ ਮਹਾਰਾਜ ਇੱਥੋਂ ਤੱਕ ਕਹਿ ਗਏ ਨੇ ਕਿ ਮੇਰੀ ਬਾਂਧੀ ਭੰਗ ਛੁਡਾਵੇ ਮੇਰੀ ਬੰਦੀ ਮਰਿਆਦਾ ਭਗਤ ਤੋਂ ਡਾਲ ਸਕਦਾ ਹੈ ਬਾਂਧਾ ਭਗਤ ਨਾਲ ਮੋਹੀ ਤਾਕਤ ਜਿਹੜੀ ਮਰਿਆਦਾ ਫੜ ਦੇਦਾ ਉਹ ਮੇਰੇ ਕੋਲੋਂ ਨਹੀਂ ਛੁੱਟ ਪਾਏ ਗੁਰੂ ਅਰਜਨ ਦੇ ਕਹਿਣ ਅਨੁਸਾਰ ਆਖਾ ਜਾ ਕੇ ਆਵੇ ਪੱਕੇ ਨੇ ਪਰ ਉਹ ਸਿੱਖ ਨੇ ਜਦੋਂ ਆਖ ਦਿੱਤਾ ਸੀ ਬੁੱਧੂ ਦੇ ਆਵੇ ਕੱਚੇ ਨੇ ਤੇ ਕਿਹੜਾ ਉਤੋਂ ਦੀ ਬਚਨ ਹੋਇਆ ਮੈਂ ਇੱਕ ਮਿੰਟ ਚਰਵ ਕਰਕੇ ਫੇਰ ਅੱਗੇ ਚੱਲਾਂਗਾ ਲਾਹੌਰ ਸ਼ਹਿਰ ਦੇ ਵਿੱਚ ਲੰਗਰ ਹੋਇਆ ਪੰਡਤਾਂ ਬਹਿ ਗਈਆਂ ਨੇ ਇਹ ਅਧੂਰ ਹੁੰਦਾ ਸੀ ਤੇ ਜਿਹੜੀ ਇੱਕ ਵਾਰੀ ਪੰਡਤ ਬਹਿ ਗਿਆ ਦਰਵਾਜ਼ਾ ਬੰਦ ਕਰ ਦੇਣਾ ਫਿਰ ਕਿਤੇ ਨੂੰ ਲੰਘਣ ਨਹੀਂ ਪਰ ਪ੍ਰਸ਼ਾਦਾ ਵਰਤਾਉਂਦੇ ਨੇ ਤਾਂ ਮਸਤਾਨਿਆ ਤੂੰ ਕੀ ਕਰਨਾ ਪਿਆ ਇੱਥੇ ਬੈਠ ਕੇ ਤੈਨੂੰ ਨਹੀਂ ਪਤਾ ਇੱਥੇ ਕੀ ਹੈ ਤੇ ਕੀ ਨਹੀਂ ਮਸਤਾਨਾ ਕਦੇ ਉਸ ਕਰ ਪ੍ਰਸ਼ਾਦਾ ਛਕਦਾ ਕਦੇ ਉਸ ਕਰ ਪ੍ਰਸ਼ਾਦਾ ਛਕਦਾ ਉਹਨੂੰ ਇੱਕ ਕਹਿੰਦੀ ਉਹ ਮਸਤਾਨਿਆ ਇੱਥੇ ਐਵੇਂ ਫਿਰਦੀਆਂ ਆਇਆ ਕਹਿੰਦਾ ਹੋਰ ਕੀ ਕਰਾਂ ਤੈਨੂੰ ਨਹੀਂ ਪਤਾ ਇਹ ਗੁਰੂ ਅਰਜਨ ਦੇਵ ਆ ਗਏ ਨੇ ਹਾਂ ਕਿੱਥੇ ਆ ਗਏ ਨੇ ਸਮਝੀ ਜਦੋਂ ਪ੍ਰੇਮੀ ਸੁਣ ਲੈਂਦੇ ਨੇ ਨਾ ਵੀ ਮੇਰਾ ਸਤਗੁਰ ਆਇਆ ਤਾਂ ਫਿਰ ਉਹਨਾਂ ਨੂੰ ਪਤਾ ਹੁੰਦਾ ਜਦੋਂ ਸਾਰੇ ਪਾਸੇ ਦਿੱਤੀ ਹਟ ਕੇ ਤੇ ਉਹਨਾਂ ਦੇ ਬਾਰੇ ਲੱਗ ਜਾਂਦੇ ਜਦੋਂ ਬੀਬੀ ਨੇ ਰਾਤ ਜਾਂਦਿਆਂ ਕੀਰਤਨ ਦੀ ਧੁਨੀ ਸੁਣੀ ਸੀ ਨਾ ਤੇ ਉਹਨੂੰ ਪਤਾ ਲੱਗ ਗਿਆ ਸੀ ਮੇਰਾ ਸਤਗੁਰ ਆਇਆ ਤੇ ਡੋਲੇ ਪਈ ਮੈਂ ਗੱਲ ਨਹੀਂ ਸੀ ਰਹੀ ਆਂਦੀ ਸੀ ਇੱਕ ਵਾਰੀ ਮੈਂ ਜਾ ਕੇ ਆਪਣੇ ਸਤਗੁਰ ਦੇ ਦਰਸ਼ਨ ਕਰ ਸਾਰਾ ਪਾਸਾ ਉਹਨਾਂ ਦਾ ਖਤਮ ਹੋ ਜਾਂਦਾ ਹੈ ਕਿੱਥੇ ਆਇਆ ਹੈ ਬੁੱਧੂ ਦੇ ਘਰ ਪ੍ਰਸਾਦਾ ਉੱਥੇ ਛੱਡ ਦਿੱਤਾ ਚਲਾ ਗਿਆ ਬੁੱਧੂ ਦੇ ਘਰ ਨੂੰ ਅੱਗੇ ਅੰਦਰ ਪ੍ਰਸ਼ਾਦਾ ਤਾਂ ਛੱਡੇ ਸਨ ਤੇ ਪਹਿਰੇਦਾਰ ਖਲੋਤਾ ਸੀ ਜਦੋਂ ਪਹਿਰੇਦਾਰ ਦੇ ਕੋਲੋਂ ਦੀ ਬੁੱਧੂ ਆਗਾ ਨੰਗ ਲਗਾਉ ਮਸਤਾਨਾ ਕਮਲਿਆ ਆਗਾ ਲੱਗਣ ਲੱਗਾ ਤੇ ਪਹਿਰੇਦਾਰ ਠਹਿਰ ਜਾ ਇਹ ਕਿਉਂ ਇਹ ਅੰਦਰ ਨਹੀਂ ਜਾ ਸਕਦਾ ਯਾਰ ਅੰਦਰ ਨਹੀਂ ਜਾ ਸਕਦਾ ਤੂੰ ਗੁਰੂ ਨੂੰ ਰਿਜ਼ਰਵ ਕਰਾਇਆ ਮੈਂ ਨਹੀਂ ਦਰਸ਼ਨ ਕਰ ਸਕਦਾ ਇਹ ਪਹਿਰੇ ਦਾ ਬੜਾ ਬੜਾ ਕੰਮ ਹੈ ਪਹਿਰੇ ਵੀ ਐਸੀ ਗੱਲ ਹੈ ਕੋਈ ਖਰਦਰਾ ਦਾ ਹੁਕਮ ਹੈ ਕਿ ਸਿਰ ਅੰਦਰ ਨਾ ਆਉਂਦੇ ਹੋ ਤੇ ਸਿੱਖ ਪੱਲਾ ਨਹੀਂ ਕੀ ਦਾ ਆਉਂਦਾ ਜੇ ਉਹਨੂੰ ਅੰਦਰ ਜਾਣ ਦੇਵੇ ਤੇ ਸਾਧੂਆਂ ਦੀ ਨਾਰਾਜ਼ਗੀ ਤੇ ਜੇ ਨਾ ਜਾਣ ਦੇਵੇ ਤੇ ਸਿੱਖ ਦੀ ਨਾਰਾਜ਼ਗੀ ਪਹਿਰੇਦਾਰ ਦੂਈ ਪਾਸੇ ਜਰਾ ਪਾਇਆ ਆਇਆ ਖੈਰ ਇਹਦੇ ਤੇ ਮੈਂ ਜ਼ਿਆਦਾ ਨਹੀਂ ਕਰਦਾ ਤੇ ਕੋਈ ਇਤਿਹਾਸ ਹੈ ਉਹ ਕਹਿੰਦਾ ਮੈਂ ਜ਼ਰੂਰ ਜਾਵਾਂਗਾ ਤੇਰਾ ਬਹੁਤਾ ਨਹੀਂ ਸਤਗੁਰ ਮੈਂ ਵੀ ਜਾ ਕੇ ਸਤਗੁਰਾਂ ਦਾ ਦਰਸ਼ਨ ਕਰਾਂਗਾ ਹੁਣ ਮਕਾਨਾ ਜਰਾ ਮਾਰਾ ਸੀ ਤੇ ਪਹਿਰੇਦਾਰ ਜੰਗਾ ਹੱਟਾ ਕੱਟਾ ਸੀ ਪਰ ਮੈਂ ਇੱਥੇ ਸਮੀ ਦੇ ਵਿੱਚ ਹੱਥ ਦਿੱਤਾ ਤੇ ਪਟਕਾ ਕੇ ਪਿਛਾ ਮਾਰੇ ਪਿਛਾ ਡਿੱਗ ਪਿਆ ਤੇ ਉੱਥੇ ਬਹਿ ਗਿਆ ਤੇ ਕਹਿੰਦਾ ਅੱਛਾ ਮਹਾਰਾਜ ਤੇਰੇ ਦਰਵਾਜ਼ੇ ਆਇਆ ਦੇ ਤਾਂ ਹੀ ਧੱਕੇ ਪੈ ਨੇ ਜੇ ਮੈਂ ਨਾ ਇੱਥੇ ਆਉਂਦਾ ਤੇ ਫਿਰ ਮੈਨੂੰ ਧੱਕੇ ਕਿਸ ਤਰ੍ਹਾਂ ਪੈਂਦੇ ਸ਼ਾਬਾਸ਼ ਤੇਰੇ ਦਰਵਾਜ਼ੇ ਆਇਆ ਤੇ ਮੇਰੀ ਬਿਸਤੀ ਕਰਾਣੀ ਸਹੀ ਨਾ ਗੁੱਸਾ ਜੀ ਆ ਗਿਆ ਪਹਿਲਾਂ ਤੇ ਗੁੱਸਾ ਆਇਆ ਈਸ਼ਵਰ ਆਪਣੇ ਗੁਰੂ ਦੇ ਤੇ ਫੇਰ ਕਹਿੰਦਾ ਤੂੰ ਕਮਲ ਹੈ ਜਿਹੜਾ ਗੁਰੂ ਤੇ ਗੁੱਸਾ ਕਰਨਾ ਉਹ ਏਡੀ ਛੇਤੀ ਇਸੇ ਤਰ੍ਹਾਂ ਦਾ ਹੋ ਗਿਆ ਇੱਥੇ ਜਿਹੜੇ ਦਰਸ਼ਨ ਹੁੰਦੇ ਨੇ ਇਹ ਦੇਖੂਗਾ ਕਿ ਕੀ ਕਿਸਮ ਦਾ ਖਾਣਾਦਾਰੀਆਂ ਆ ਜਾਣਾ ਕੀ ਤੱਕ ਵਜੂਦ ਮਸਨ ਦੇ ਫਰਤਾਨਾ ਅਰਬਨ ਹਮਸੇ ਮਧੂਏ ਨਾ ਬੁਰਦ ਕੀ ਰਾਹੇ ਤਅਲਕ ਮੰਜ਼ਲ ਮਰਦਾਨਾ ਅਖਾਨੇ ਬੈਠ ਤੇਰੀ ਸੋਹਣੇ ਯਾਰ ਪਿਆਰੇ ਵੀ ਤੱਕ ਜ਼ਰੀਰ ਵਿਛਾਰਾ ਹਰਦਮ ਖਾਤਰ ਸ਼ਾਹ ਹੋ ਜਾਰੇ ਵੀ ਹਰ ਲੋਭੀ ਤਾਂ ਹੀ ਉੱਥੇ ਜਾਣਾ ਮੂਲ ਦਾ ਮਿਲਦਾ ਹੈ ਪਰ ਇਹ ਮੰਜ਼ਿਲ ਆਸ਼ਕ ਲੋਕਾਂ ਸਿਰ ਤਕਵਾਰ ਦਾ ਹੈ ਕਹਿੰਦਾ ਓਏ ਪਾਪਾਂ ਦੇ ਖਲਵਾੜੇ ਬੰਨੇ ਤੇ ਬੰਨੀ ਨਾ ਪੁੰਨ ਦੀ ਪੂਰੀ ਤੇ ਸਮਸਤ ਪ੍ਰੇਸ ਦੀ ਖਾਨ ਲਵਾਈ ਤੇ ਮਨਸੂਰ ਚੜਾਇਆ ਸੂਰੀ ਤੇ ਸਾਬਰ ਦੇ ਕੰਨ ਕੀੜੇ ਪੈ ਗਿਆ ਉਹਦੇ ਕੋਲੋਂ ਕੀਤੀ ਨਾ ਜਾਏ ਕਰੂਈ ਤੇ ਰੱਬ ਆਪਣੇ ਯਾਰਾਂ ਨਾਲ ਇਹੋ ਜੀ ਕਰਦਾ ਓਏ ਕਮਲਿਆ ਤੂੰ ਕਿਹੜੇ ਬਾਗ ਦੀ ਮੂਵੀ ਤੈਨੂੰ ਤਾਂ ਜੇ ਦੋ ਧੱਕੇ ਹੀ ਪੈ ਨੇ ਜੋ ਤੇ ਫਾਂਸੀਆਂ ਤੇ ਚੜੇ ਨੇ ਤੋਪਾ ਕੇ ਉੱਠੇ ਨੇ ਪੁੱਠੀਆਂ ਖਲਾਂ ਲੈ ਗਈਆਂ ਹਰ ਬੜੇ ਤਸੀਹੇ ਪਾਏ ਨੇ ਤੇ ਤੂੰ ਧੱਕਿਆਂ ਤੋਂ ਗੁਰੂ ਤੇ ਔਖਾ ਹੋ ਗਿਆ ਚੰਗਾ ਤੂੰ ਭਾਈ ਗੁਰੂ ਦਾ ਪ੍ਰੇਮੀ ਹੈ ਟਿਕਾ ਕੇ ਬਹਿ ਗਿਆ ਬੈਠਾ ਰਿਹਾ ਅੰਦਰ ਅਰਦਾਸ ਪ੍ਰਸ਼ਾਦਾ ਛਕਿਆ ਤੇ ਰਾਤ ਕੀਤੀ ਬੁੱਧੂ ਦਾ ਪੱਕਾ ਜਦੋਂ ਇੱਕ ਕੰਨੀ ਆਵਾਜ਼ ਆਈ ਨਾ ਉਸ ਬਾਹਰ ਦੇ ਮਸਤਾਨੇ ਦੀ ਤੇ ਹੁਣ ਉਹ ਵੀ ਉੱਠ ਕੇ ਖਲੋ ਗਿਆ ਤੇ ਉਹ ਆਂਦਾ ਬੁੱਧੂ ਦਾ ਕੱਚਾ ਉਹ ਪਰ ਦਰਦਾ ਹੋਏ ਗਿਆ ਨਾ ਉਹ ਮੈਂ ਨਾ ਬੁੱਧੂ ਦਾ ਕੱਚਾ ਕਮਲਾ ਜਿਮਾਨੇ ਦਾ ਉਹ ਗਾਲਾਂ ਜਿਹੜੀ ਅੰਦਰੋਂ ਆਵਾਜ਼ ਆਉਂਦੀ ਏ ਉਹ ਆਪ ਜਿਹੜੀ ਅੰਦਰੋਂ ਆਵਾਜ਼ ਆਉਂਦੀ ਏ ਉਹ ਆਂਦਾ ਮੈਂ ਨਹੀਂ ਉਹ ਆਂਦਾ ਜਿਹੜੀ ਮੇਰੇ ਅੰਦਰੋਂ ਆਵਾਜ਼ ਆਉਂਦੀ ਏ ਮੈਂ ਤੇਰਾ ਜੱਖ ਮੰਨ ਲਿਆ ਮੇਰੇ ਅੰਦਰੋਂ ਇਹ ਆਵਾਜ਼ ਆਉਂਦੀ ਏ ਮੈਂ ਬਾਹਰ ਦੀ ਆਵਾਜ਼ ਨੂੰ ਕੀ ਕਰਾਂ ਮੇਰੇ ਅੰਦਰੋਂ ਆਵਾਜ਼ ਆਉਂਦੀ ਏ ਕਿ ਬੁੱਧੂ ਦਾ ਆਵਾ ਕੱਚਾ ਆਖਰ ਗੱਲ ਕਰਦਿਆਂ ਕਰਦਿਆਂ ਬੁੱਧੂ ਤਾਂ ਗੱਲ ਪਹੁੰਚ ਗਈ ਬੁੱਧੂ ਮਸਤਾਨੇ ਕੋਲ ਆ ਗਿਆ ਮਕਾਨਾ ਆਂਦਾ ਅੱਛਾ ਹੁਣ ਜੋ ਹੋਏਗੀ ਦੇਖੀ ਜਾਏਗੀ ਉਹ ਅਰਦੂਰ ਦੀ ਕੀਤੀ ਨਾ ਮੰਨਿਆ ਫਿਰ ਉਹ ਸਤਗੁਰਾਂ ਕੋਲ ਚਲਾ ਗਿਆ ਸੱਚੇ ਪਾਤਸ਼ਾਹ ਮੈਂ ਲੰਗਰ ਕੀਤਾ ਚੌਲ ਬਣਾਏ ਨੇ ਤੇ ਚਿਰਨੀ ਬਣਾਈ ਹੈ ਤੇ ਲਮਨਾਲ ਤੇ ਮਿਸ਼ਟਾਨ 36 ਪਤਾਰ ਦੇ ਭੋਜਨ ਇਹਨੇ ਕੋਈ ਛਕਾਏ ਨੇ ਇਹ ਮੇਰਾ ਤੇ ਫਿਰ ਐਵੇਂ ਦਫਾ ਹੀ ਗਿਆ ਨਾ ਸੇਵਾ ਕੀਤਾ ਸਾਰਾ ਕੰਮ ਜੇ ਮੇਰਾ ਆਵਾ ਵੀ ਨਾ ਪੱਕਿਆ ਤੇ ਅਜੀ ਗੱਲ ਅਜੀ ਉਹ ਆਂਦਾ ਆਵਾ ਕੱਚਾ ਹੀ ਰਹਿਣਾ ਤੇ ਫਿਰ ਪੱਕਣਾ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਨੇ ਬੁੱਧੂ ਹੁਣ ਮੇਰੇ ਵਾਸ ਦੀ ਗੱਲ ਨਹੀਂ ਹੋ ਰਹੀ ਹੁਣ ਤੇਰਾ ਆਵਾ ਕੱਚਾ ਹੀ ਰਹੀ ਮੇਥੋਂ ਕਾ ਹਾਲ ਗੱਲ ਹੋ ਗਈ ਹੈ ਹਾਂਜੀ ਕਿਸੇ ਤਰੀਕੇ ਨਾਲ ਪੱਕ ਵੀ ਸਕਦਾ ਕਿ ਨਹੀਂ ਅਰੇ ਪੱਕ ਫੱਕਦਾ ਜੇ ਉਹ ਹੁਣ ਫੇਰ ਆਖ ਦੇਵੇਗਾ ਜਿਸ ਨੇ ਕੱਚਾ ਆਖਿਆ ਆ ਗਿਆ ਫਿਰ ਉਹ ਮਸਤਾਨੇ ਕੋਲ ਉਹਦੀ ਪੈਰੀ ਪਿਆ ਮੱਥਾ ਟੇਕਿਆ ਕਹਿੰਦਾ ਉਹ ਮਸਤਾਨਿਆ ਭਈ ਲੀਡ ਦਾ ਪਹਿਰੇਦਾਰ ਖਲੋਤਾ ਹੋਏ ਤੇ ਕੰਮ ਲੰਦਨ ਵਾਲਿਆਂ ਨਾਲ ਖਰਾਬ ਕਰਨਾ ਪਿਆ ਤੂੰ ਮੈਨੂੰ ਦੱਸ ਹਾਂ ਸਾਬਣ ਲੈ ਤੇਲ ਲੈ ਪ੍ਰਸ਼ਾਦਾ ਛੱਕ ਤੇ ਇਸੇ ਤਰ੍ਹਾਂ ਮੇਰਾ ਕਿਉਂ ਦਾ ਪਿਆ ਕੰਮ ਕਰਨ ਰਿਹਾ ਮੈਂ ਤੇ ਨਹੀਂ ਨਾ ਤੈਨੂੰ ਇਹ ਪਈ ਆਖਿਆ ਤੂੰ ਅੰਦਰ ਨਾ ਲੰਘ ਕਿਰਪਾ ਕਰ ਮੇਰਾ ਆਵਾ ਪਕਾ ਦੇ ਉਹ ਮਸਤਾਨਾ ਜਰਾ ਤੂੰ ਚੌੜਾ ਜਿਹਾ ਹੋ ਗਿਆ ਕਹਿੰਦਾ ਧੱਕੇ ਵੀ ਤੇ ਮੈਂ ਹੀ ਖਾਦੇ ਸਰ ਚਾਰ ਤਰਲੇ ਵੀ ਕਰਾ ਲਈਏ ਪਾਟੀ ਨਾ ਮੰਨ ਜਾਈਏ ਇਹ ਸੰਤ ਗੁਰੂ ਜਿਹੜੇ ਹੁੰਦੇ ਨੇ ਚਰਨਾਂ ਦੇ ਬੜੇ ਕੱਚੇ ਹੁੰਦੇ ਨੇ ਇਹਨਾਂ ਕੋਲੋਂ ਕੁਝ ਮਨਾਉਣਾ ਹੋਵੇ ਤੇ ਚਰਨੀ ਪੈ ਜਾਓ ਫਿਰ ਪਿਆਰ ਦਾ ਅੱਖਾਂ ਚੋਂ ਨੇਤਰਾਂ ਦੇ ਜਲ ਕੱਢ ਕੇ ਸਤਿਗੁਰ ਆਪੇ ਹੀ ਮੰਨ ਜਾਂਦੇ ਨੇ ਇੱਕ ਵਾਵਾ ਪ੍ਰੇਮੀ ਹੈ ਵੀ ਮਨ ਪ੍ਰੇਮ ਦੀ ਗੱਲ ਹੀ ਉਹਨਾਂ ਮੰਨਣੀ ਹੁੰਦੀ ਏ ਚਲੋ ਉਹਨੂੰ ਦੋ ਚਾਰ ਵਾਰੀ ਆਖਿਆ ਤੇ ਆਖਰ ਫਿਰ ਸੰਤੀ ਉਹਦਾ ਦਿਲ ਨਰਮ ਸੀ ਆਂਦਾ ਫਿਰ ਦੱਸ ਕਹਿੰਦਾ ਮੇਰੇ ਤੇ ਕਿਰਪਾ ਕਰ ਤੇ ਮੇਰਾ ਆਵਾ ਪਕਾ ਦੇ ਤੇ ਫਿਰ ਮਸਤਾਨਾ ਕਹਿੰਦਾ ਕੀ ਹੈ ਤੇਰੀ ਢੋਲ ਕੀ ਇਹ ਛਾਣੇ ਹਨ ਪੱਕੇ ਰਾਗ ਗਾਈਏ n ो r a n ो r ई thank you Thank you. Thank you. ا پم پم